ਹਾਂ ਹਉ ਮੈਂ ਮੈਂ ਵਿੱਚੋਂ ਖੋਗਾ ਦੂਜਾ ਮਿਟਦਾ ਇੱਕੋ ਹੋਗਾ ਇਹ ਤਾਂ ਜਵਾਬ ਸ਼ੁਰੂ ਹੋ ਗਿਆ ਕਾਂ ਜਿਹੜੀ ਹਾਂ ਹਾਂ ਮੈਂ ਮੈਂ ਨਾ ਇਹ ਮੂੰਹ ਤੋਂ ਨਹੀਂ ਛੱਡਣੀ ਹੈ ਅੰਦਰੋਂ ਖੋਲੇ ਵਿੱਚੋਂ ਖੋਗਾ ਅੰਦਰੋਂ ਮਨ ਦੇ ਅੰਦਰੋਂ ਖੋਲੇ ਉਹ ਕਿਵੇਂ ਹੋਵੇ ਜਬ ਲਗ ਜਾਣੇ ਮੈਂ ਕੁਝ ਕਰਤਾ ਤਬ ਲਗ ਗਰਭ ਜੋਰ ਵਿੱਚ ਕਰਤਾ ਜਿਨਾ ਜਿਹੜੇ ਬੰਦਾ ਮੈਂ ਕੁਝ ਕਰਦਾ ਮਨ ਬਾਤ ਕਰ ਸਕਦਾ ਅੰਦਰੋਂ ਨਹੀਂ ਹੋਈ ਗਈ ਨੂੰ ਜਿੰਨਾ ਜਿਹੜੇ ਪੁੰਨ ਬਾਪ ਕਰਦਾ ਸਮਝਦਾ ਉਹਨਾਂ ਚਿਰ ਅੰਦਰੋਂ ਹੋਈ ਨਹੀਂ ਗਈ ਵਿੱਚੋਂ ਨਹੀਂ ਹੋਈ ਗਈ ਬੂਤੋਂ ਹੋਤੀ ਦਾਸ ਦਾਸ ਕਹਿੰਦਾ ਲੋਕਾਂ ਨੂੰ ਦਾਸ ਹੈ ਜੀ ਦਾਸ ਬੋਲੀ ਬਦਲ ਲਈ ਸ਼ੈਤਾਨੀ ਕਰਦਾ ਹੋ ਮੈਨੂੰ ਲੁਕੋ ਰਿਹਾ ਅੰਦਰ ਜਿਉਂਦੀ ਤਿਉਂ ਹੈ ਪਹਾੜ ਹੋ ਮੇਰਾ ਪਹਾੜ ਉੱਡਾ ਹੀ ਹੈ ਪਰ ਲੁਕੋ ਰਿਹਾ ਮੂੰਹ ਦੇ ਵਿੱਚੋਂ ਹੁੰਦਾ ਅੰਦਰੋਂ ਨਹੀਂ ਉਹ ਕਹਿੰਦੇ ਨੇ ਮੂੰਹ ਦੇ ਵਿੱਚ ਚਾਹੇ ਮੈਂ ਕਹਿੰਦਾ ਹੈ ਇਹ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਆਣੇ ਵਿੱਚੋਂ ਅੰਦਰੋਂ ਗੋਲਾ ਮੰਨਦੇ ਅੰਦਰੋਂ ਮਨੋਤ ਮਨ ਦੇ ਅੰਦਰ ਹੈ ਮੈਂ ਕੁਝ ਕਰਦਾ ਲਿਖ ਮਨ ਦੇ ਅੰਦਰ ਰਹਿ ਤੂੰ ਪੁੰਨ ਪਾਪ ਫੱਟੀ ਗਾਲੀ ਉੱਥੇ ਹੋ ਰਹੀ ਹੈ ਹਿਰਦੇ ਦੇ ਵਿੱਚ ਜਿਹੜਾ ਕੋ ਲਿਖਣਾ ਨਾ ਉਹ ਲਿਖਣਾ ਬੰਦ ਕਰ ਮੈਂ ਕੁਝ ਕਰਦਾ ਸਭ ਕੁਝ ਤੂੰ ਕਰਦਾ ਮੈਂ ਤੇਰਾ ਕਰਾਇਆ ਕਰਦਾ ਫਿਰ ਹੋ ਮੈਂ ਖੋਣੀ ਹੈ ਅੰਦਰੋਂ ਦੂਜਾ ਮੇਰਾ ਕੋ ਚੇਤਨ ਨਹੀਂ ਹੋ ਮੈਂ ਅੰਦਰੋਂ ਹੋ ਗਈ ਇਹ ਪਾਣੇ ਜਾਪਿਆ ਜੀ ਵਿਚਾਰ ਨਾ ਵੀ ਹੋਵੇ ਕਿਵੇਂ ਕੋਈ ਹੈ ਕੀ ਹੋਵੇ ਮੈਂ ਖੋਤੀ ਜਦੋਂ ਇਹ ਵਿਚਾਰ ਚ ਪੈ ਗਏ ਜਦ ਹੋਵੇ ਕੋਈ ਜਾਣੀ ਹੈ ਬਸ ਫਿਰ ਭਾਣੇ ਆਪੇ ਆ ਜੀ ਜਿੰਨਾ ਭਾਣੇ ਦੇ ਵਿੱਚ ਜਾ ਹੋਵੇ ਕੋਈ ਮੈਂ ਕੁਝ ਕਰ ਸਕਦਾ ਹੀ ਨਹੀਂ ਜੇ ਮੈਂ ਕੁਝ ਕਰਨਾ ਫਿਰ ਪਰਮੇਸ਼ਰ ਕਿਵੇਂ ਕਰਦਾ ਜੇ ਪਰਮੇਸ਼ਰ ਸਭ ਕੁਝ ਕਰਦਾ ਫਿਰ ਆਪ ਨੂੰ ਬਾਪ ਕਰਨਾ ਮਤਲਬ ਕੋਈ ਨਹੀਂ ਮੈਂ ਕਰੇ ਸਕਦਾ ਹਾਂ ਉਹ ਸਾਥੇ ਕਰਵਾਉਂਦਾ ਸਾਥੇ ਹੀ ਹੁੰਦਾ ਕਰਦੇ ਜੀਵਨ ਜੀਵਾਂ ਨੂੰ ਪੈਦਾ ਵੀ ਕਰਦੇ ਨੇ ਪਾਣਾ ਵੀ ਕਰਦੇ ਨੇ ਜੀਵਾਂ ਦਾ ਸੰਸਾਰ ਵੀ ਜੀਵੇ ਕਰਦੇ ਨੇ ਪਰ ਪਾਣਾ ਹੁੰਦਾ ਪਾਣਾ ਹੁੰਦਾ ਉਹਦੀ ਇੱਛਾ ਅਨੁਸਾਰ ਹੋ ਰਿਹਾ ਜੋ ਕੁਝ ਹੋ ਰਿਹਾ ਜੇ ਇੱਛਾ ਉਹਦੀ ਅਨੁਸਾਰ ਹੋ ਰਿਹਾ ਸਾਡਾ ਅਪਰਾਧ ਕੀ ਹੈ ਕੁਝ ਵੀ ਨਾ ਜੀ ਨੇ ਸਾਨੂੰ ਮਾਰਿਆ ਉਹਦਾ ਅਪਰਾਧ ਹੈ ਸਾਡਾ ਕੋਈ ਨੁਕਸਾਨ ਕੀਤਾ ਉਹਦਾ ਅਪਰਾਧ ਹੈ ਰਾਜੀ ਦਾ ਸੱਤੇ ਸਾਤੇ ਕਿਹਦਾ ਹੋਇਆ ਨਾ ਸਾਡਾ ਅਪਰਾਧ ਪਰ ਸਾਡੇ ਜੀ ਕੀ ਹੈ ਇਤਿਹਾਸ ਕਿਉਂ ਪੜਦੇ ਹਾਂ ਜਿਹਨੇ ਸਾਡਾ ਅਪਰਾਧ ਕੀਤਾ ਸਾਡੇ ਅੰਦਰ ਉਹਦੇ ਗੁੱਸਾ ਹੈ ਇਹ ਇਤਿਹਾਸ ਹੈ ਉਹ ਮੇਰੀ ਭਾਈ ਦੇ ਵਿੱਚੋਂ ਐਡੀ ਭਾਈ ਗਈ ਜੇ ਵਿੱਚੋਂ ਖੋਈ ਗਈ ਜੋ ਕੁਝ ਵਰਤੇ ਸੋ ਤੇਰਾ ਬਣ ਜੋ ਵਰਤਿਆ ਉਹਦਾ ਬਾਣਾ ਸੀ ਦੂਜਾ ਮਿਟੇ ਇੱਕੋ ਹੋਵੇ ਬਸ ਦੂਜਾ ਮਨ ਮਿਟ ਗਿਆ ਜਿਹੜਾ ਮਨ ਵਿਰੋਧ ਕਰਦਾ ਹੁਕਮ ਦਾ ਮਿਟ ਗਿਆ ਫਿਰ ਇੱਕ ਹੁੰਦਾ ਹੈ ਅਸਲ ਦੇ ਵਿੱਚ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ ਜਿਹੜੇ ਆਦਮੀ ਸਮਝਦੇ ਨੇ ਮੈਂ ਕੁਝ ਕਰ ਸਕਦਾ ਪੁੰਨ ਔਰ ਪਾਪ ਉਹ ਹੁਕਮ ਦਾ ਵਿਰੋਧ ਕਰਦੇ ਨੇ ਉਹ ਇਹ ਕਿਤੇ ਨਾ ਕਿ ਅਸਲ ਦੇ ਵਿੱਚ ਅੰਦਰੋਂ ਇਹ ਬੰਦੇ ਨੇ ਵੀ ਪਰਮੇਸ਼ਰ ਉਸ ਤੋਂ ਮੂੰਹ ਨਾਲ ਤਾਂ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਝ ਹੁੰਦਾ ਅੰਦਰੋਂ ਨਹੀਂ ਬੰਦੇ ਅੰਦਰ ਦੀ ਹਾਲਤ ਹੋ ਰਹੀ ਮੂੰਹ ਦੀ ਹਾਲਤ ਹੋ ਰਹੀ ਜਿਨ ਮਨ ਹੋਰ ਮੁਖ ਹੋਰ ਸੇ ਕਾਟੇ ਕੱਚਿਆਂ ਕੱਚੇ ਨੇ ਕੱਚੇ ਨੇ ਜਗ ਕਰੜਾ ਮਨ ਮੁਖ ਗਵਾ ਜਗ ਕਰੜਾ ਪੱਥਰ ਹੈ ਜਗ ਤੋਂ ਪੱਥਰ ਵਾਲਾ ਮਨ ਹੈ ਮਨਮੁਖਾਂ ਦਾ ਮਨਮੁਖ ਹੈ ਗਵਾਰ ਹੈ ਪਸ਼ੂ ਹੈ ਉਹ ਕਹੀ ਵੀ ਜਾਂਦਾ ਉਹਦਾ ਕੀਤਾ ਸਭ ਕੁਝ ਹੁੰਦਾ ਫੇਰ ਕਹਿੰਦਾ ਮੈਂ ਕਰਦਾ ਪਸ਼ੂ ਦੀ ਤਾਂ ਹੋਰ ਕੀ ਹੈ ਮਨ ਵੀ ਲੈਂਦਾ ਬੁੱਕਰ ਵੀ ਜਾਂਦਾ ਜਿਹੜੀ ਗੱਲ ਨੂੰ ਮੰਨਦਾ ਸੱਚ ਉਸੇ ਤੇ ਉਲਟ ਇਧਰ ਸੱਚ ਕਹਿੰਦਾ ਜਦ ਝੂਠ ਕਹਿੰਦਾ ਟਕਰਾ ਕਿਹੜੀ ਗੱਲ ਦਾ ਗੁਰਮਤਿ ਵਿਆਖਿਆ ਚ ਟਕਰਾ ਗੁਰਬਾਣੀ ਵਿਆਖਿਆ ਜਿਸੇ ਗੱਲ ਦਾ ਅਸੀਂ ਵੀ ਪੁੱਤ ਬਾਪ ਨੂੰ ਮੰਨਦੇ ਹਾਂ ਠੀਕਿਆਂ ਵਿੱਚ ਜਦ ਕਿ ਗੁਰਮਤ ਸਭ ਸਪਸ਼ਟ ਕਹਿੰਦੀ ਹੈ ਪਾਪ ਪੁੰਨ ਹਮਰੇ ਬਸ ਨਹੀਂ ਇਹ ਗੱਲ ਨੂੰ ਅਸੀਂ ਬਣਿਆ ਹੀ ਨਹੀਂ ਹੈ ਜੇ ਨਹੀਂ ਬਣਿਆ ਤਾਂ ਮੂਰਖ ਗਵਾਰ ਨੇ ਸਿੱਖ ਸਾਰੇ ਗੁਰਬਾਣੀ ਨੂੰ ਬਣਿਆ ਨਹੀਂ ਹੈ ਜੋ ਕੁਝ ਕਿਹਾ ਗੁਰਬਾਣੀ ਨੇ ਬੰਦੀ ਹੋਈ ਹਿੰਦੂ ਮਤ ਹੈ ਗੱਲਾਂ ਕਰਦੇ ਨੇ ਸਿੱਖੀ ਦੀ ਸ਼ਬਦ ਕਮਾਈਏ ਖਾਈਏ ਸਾਥ ਸ਼ਬਦ ਕਮਾਈਏ ਖਾਈਏ ਸਾਥ ਕਮਾਈਏ ਕੀ ਸ਼ਬਦ ਦੀ ਕਮਾਈ ਕੀ ਹੈ ਪਾਣਾ ਮੰਨ ਕੇ ਚੱਲਣਾ ਪਾਣੇ ਅਨੁਸਾਰ ਚੱਲਣਾ ਸ਼ਬਦ ਦੀ ਕਮਾਈ ਹੈ ਸ਼ਬਦ ਤਾਂ ਪਾਣਾ ਉਹ ਵੀ ਸ਼ਬਦ ਹੈ ਜੋ ਪਰਮੇਸ਼ਰ ਦਾ ਸ਼ਬਦ ਹੈ ਪਾਣਾ ਉਹਦਾ ਸ਼ਬਦ ਹੈ ਉਹ ਉਸੇ ਦੀ ਵਿਆਖਿਆ ਇਹਨੂੰ ਸ਼ਬਦ ਤਾਂ ਹੀ ਕਹਿੰਦੇ ਆ ਜੋ ਉਹਨੇ ਕਢਾਇਆ ਮੂੰਹ ਜੋ ਹੀ ਇਹਨੂੰ ਸ਼ਬਦ ਤਾਂ ਕਹਿੰਦੇ ਆ ਸ਼ਬਦ ਅਸਲ ਜੋ ਹੈ ਇਹ ਸ਼ਬਦ ਕੀ ਹੈ ਇਹ ਉਹਦਾ ਪਰਛਾਵਾਂ ਹੈ ਜਿਵੇਂ ਕੋਈ ਪਰ ਸ਼ਬਦ ਦਾ ਪਰਛਾਵਾਂ ਨਹੀਂ ਹੁੰਦਾ ਫਿਰ ਇਹਦਾ ਰੂਪ ਹੈ ਉਹਦਾ ਹੈ ਰੂਪ ਵੀ ਤੀਏ ਤੋਂ ਆ ਗਿਆ ਅਖਰੀ ਰੂਪ ਹੈ ਸ਼ਬਦ ਰੂਪ ਨਹੀਂ ਹੈ ਸ਼ਬਦ ਵੀ ਕਰਨਾ ਦਾ ਵਿਸ਼ਾ ਹੁੰਦਾ ਹੈ ਬਾਣੀ ਕਰਨਾ ਦਾ ਵਿਸ਼ਾ ਹੁੰਦਾ ਹੈ ਬਾਣੀ ਬੋਲਣਾ ਬੋਲਣ ਇਹ ਅੱਖਰ ਬੋਲੇ ਤੇ ਬਾਣੀ ਬਣਦੇ ਨੇ ਬੋਲੇ ਤੇ ਸੁਣਦੇ ਨੇ ਇਹ ਤਾਂ ਸ਼ਬਦ ਦਾ ਵੀ ਅਖਰੀ ਰੂਪ ਹੈ ਸ਼ਬਦ ਕਮਾਈਏ ਖਾਈਏ ਸਾਰ ਪਰ ਇਹਨੂੰ ਵੀ ਜੋ ਕੁਝ ਕਹਿ ਰਹੀ ਹੈ ਬਾਣੀ ਗੁਰਬਾਣੀ ਸਾਨੂੰ ਇਹਦੀ ਕਮੌੜੀ ਹੈ ਕਮੌੜੀ ਦਾ ਮਤਲਬ ਇਹ ਨਹੀਂ ਵੀ ਇਹਦੇ ਵੀ ਬਾਠ ਰੋਜ਼ ਕਰਦੇ ਨੇ ਜਪਜੀ ਸਾਹਿਬ ਦੇ ਇਹ ਸੁਖਮਨੀ ਸਾਹਿਬ ਦੇ ਪੰਜ ਪਾਠ ਰੋਜ਼ ਕਰਦੇ ਨੇ ਇਹ 250 ਪਾਠ ਕਰਕੇ ਭੋਗ ਪਾਉਣਾ ਇਹ ਕਮਾਈ ਨਹੀਂ ਹੈ ਕਮਾਈ ਆ ਮੰਨਣਾ ਮੰਨਣਾ ਤੇ ਚੱਲਣਾ ਜਿਹੜਿਆਂ ਨੇ ਮੰਨਿਆ ਔਰ ਚੱਲਿਆ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਇਹਦਾ ਰੰਗ ਚੜਿਆ ਬਾਕੀ ਜਿਹੜੇ ਨੇ ਬਾਕੀ ਤਾਂ ਉਹੀ ਜਿਹੜੀ ਹੈ ਨਾ ਕਲਪਨਾ ਦੀ ਨਦੀ ਵਿੱਚ ਬਹਿ ਗਏ ਸਾਰੇ ਉਹ ਕਾਲੀ ਧਾਰ ਬੁੱਢੇ ਕਾਲੀ ਧਾਰ ਅੰਤਰ ਬਾਣੀ ਧਾਰ ਚ ਡੁੱਬ ਗਏ ਚੱਬੜ ਚੱਲਣ ਰਤਨ ਸੇ ਜੇ ਬਾਣੀ ਕਰੜੀ ਬਹੁਤ ਹੈ ਖਾਈਏ ਸਾਰ ਸਾਰ ਖਾਈਏ ਨਾ ਇਹ ਬਹੁਤ ਕਰੜੀ ਹੈ ਚੱਬੜ ਵਾਲੀ ਅੱਲਾ ਚੱਪਣ ਚੱਲਣ ਰਤਨ ਸੇ ਸੁਣਿਆ ਰਹਿ ਗਏ ਜਿਨ੍ਹਾਂ ਨੇ ਸੁਣ ਕੇ ਛੱਡਤਾ ਨਾ ਚੱਬੇਰੀ ਬਰੀਕ ਕਰਕੇ ਖਾਤੀ ਦੀ ਹਜਮ ਨਹੀਂ ਹੋਈ ਜੱਬਣ ਚੱਲਣ ਰਤਨ ਸੇ ਉਹਨਾਂ ਨੂੰ ਰਤਨ ਹੋ ਗਏ ਮਤ ਵਿੱਚ ਰਤਨ ਉਹਨਾਂ ਦੇ ਅੰਦਰ ਚਾਨਣ ਹੋ ਗਿਆ ਗੁਣ ਪੈਦਾ ਹੋ ਗਿਆ ਉਹਨਾਂ ਦੇ ਵਿੱਚ ਮਤ ਵਿੱਚ ਰਤਨ ਜਵਾਹਰ ਸਾਰੇ ਉਹਨਾਂ ਦੇ ਅੰਦਰ ਪ੍ਰਗਟ ਹੋ ਗਏ ਰਤਨ ਸੇ ਆਪੇ ਰਤਨ ਬਣ ਗਏ ਸੁਣਿਆ ਰਬੈ ਗਏ ਜਿਨ੍ਹਾਂ ਨੇ ਬਾਣੀ ਸੁਣ ਸੁਣ ਕੇ ਛੜਤੀ ਨਾ ਕੀਰਤਨ ਦਰਬਾਰਾਂ 'ਚ ਉਹ ਕਾਲੀ ਧਾਰ 'ਚ ਬਹਿ ਗਏ ਤ੍ਰਿਸ਼ਨਾ ਦੀ ਨਦੀ 'ਚ ਬਹਿ ਗਏ ਰੁੜੇ ਜਾਂਦੇ ਨੇ ਪੈਰ ਕਿਤੇ ਨਹੀਂ ਲੱਗਦੇ ਉਹਦਾ ਜਨਾਜਰ ਸੁਣਦੇ ਨੇ ਉਹਨਾਂ ਜਰ ਵੀ ਤ੍ਰਿਸ਼ਨਾ ਅੰਦਰ ਚੱਲਦੀ ਹੈ ਕਿਸੇ ਦਾ ਮਨ ਭਾਵੇਂ ਡਿੱਗ ਜਾਏ ਦੁਨੀਆ ਰਹਿ ਗਏ ਐੜੇ ਹੁਤੀ ਦਾ ਜਾਂਦੀ ਚੱਲ ਗਏ ਪਤਾ ਜਦ ਲੱਗਣਾ ਜਿਆਦਾ ਸਰੀਰ ਛੱਡਣਾ ਇਹ ਦੋਹਾਂ ਚੀਜ਼ਾਂ ਦਾ ਚੱਪੜ ਚੱਲਣ ਦਾ ਆ ਆਸੁਰੀਅਰ ਦਾ ਪਤਾ ਨਵੇੜਾ ਜਦ ਹੋਣਾ ਜਾਂ ਸਰੀਰ ਛੱਡਣਾ ਪੈਣਾ ਵੀ ਕੀ ਕਰਦੇ ਰਹੇ ਅਸੀਂ ਤਾਂ ਕੀਤਾ ਹੀ ਕੱਖ ਨਹੀਂ ਫੇਰ ਅੰਦਰ ਘੇਰ ਪੈਣੀ ਹੈ ਫੇਰ ਵਧਾਣੀ ਪੈਣੀ ਹੈ ਕਾਮਸ ਦੀ ਫਿਰ ਵਧਾਣੀ ਪੈਣੀ ਉਧਰ ਵੀ ਲੈ ਵੀ ਜੀਵਨ ਤਾਂ ਗਿਆ ਬਿਲਡ ਤਾਂ ਬੰਦ ਕੇ ਗਾਂ ਕੀ ਜਵਾਬ ਦਵਾਂਗੇ ਸਭ ਕੁਝ ਇੱਥੇ ਰਹਿ ਗਿਆ ਲੈ ਕੇ ਕੀ ਗਏ ਕੁਝ ਵੀ ਨਹੀਂ ਉਦੋਂ ਪਤਾ ਲੱਗਣਾ ਤਾਂ ਹੀ ਕਿਆ ਪਛਤਾਏਗਾ ਕਦ ਪਛਤਾਊਗਾ ਉਹਨੂੰ ਹੀ ਪਛਤਾਊਗਾ ਨਾ ਹਾਂ ਅੰਤਰ ਬਾਹਰ ਇੱਕੋ ਜਾਣਾ ਹੈ ਅੰਦਰ ਬਾਹਰ ਇੱਕੋ ਜਾਣਾ ਅੰਦਰ ਔਰ ਬਾਹਰ ਮਨ ਜਿਹੜਾ ਬਾਹਰ ਹੈ ਨਾ ਮਨ ਬਾਹਰ ਦੁਨੀਆ ਨੂੰ ਦੇਖਦਾ ਜਿਹਦੇ ਅੰਦਰ ਇੱਛਾਵਾਂ ਪੈਦਾ ਹੁੰਦੀਆਂ ਨੇ ਦੇਖ ਕੇ ਇਹ ਬਾਹਰ ਹੈ ਇੱਕ ਅੰਦਰ ਹੈ ਦਾ ਦੂਜਾ ਮਨ ਅੰਦਰ ਹੈ ਜਿਹੜਾ ਸਾਹ ਲੈਂਦਾ ਇਹ ਦੋਏ ਰਲ ਕੇ ਇੱਕ ਨੇ ਹੋਰ ਇੱਕ ਕਿਤੋਂ ਨਹੀਂ ਆਉਣਾ ਇਹ ਆਪੇ ਇਸ ਹੈ ਇਹਨੂੰ ਇੱਕ ਮੰਨ ਲਓ ਇੱਕ ਹੈ ਕਿਸੇ ਨੂੰ ਇੱਕ ਜਾਣਣਾ ਹੋਰ ਇੱਕ ਕਿਤੇ ਨਹੀਂ ਹੈ ਔਰ ਕਿਤੇ ਨਹੀਂ ਕਲਾ ਦਰਸ਼ਨ ਹੋਣਾ ਹੈ ਇਹਨੂੰ ਇੱਕ ਮੰਨ ਕੇ ਚੱਲੋ ਇਹ ਆਪੇ ਇੱਕ ਹੈ ਨਾਨਕ ਅਗਨੀ ਮਰੈ ਸਤਿਗੁਰ ਕੇ ਭਾਣ ਜਿਹੜੀ ਅਗਨ ਮਰਦੀ ਹੈ ਉਹ ਤਾਂ ਉਹਦੇ ਹੁਕਮ ਨਾਲੇ ਮਰਦੀ ਹੈ ਸਤਗੁਰ ਕੇ ਭਾਣੇ ਪਿੱਛੇ ਆਪਾਂ ਮੇਰਾ ਖਿਆਲ ਹੈ ਸ਼ਾਇਦ ਬਾਹਰ ਹੈ ਜੋ ਕੀਤਾ ਨਹੀਂ ਉੱਥੇ ਵੀ ਆਇਆ ਸੀ ਪਿੱਛੇ ਆਊਗਾ 12 ਥਿਤਾ ਥਿਤੀ ਗੌੜੀ ਜਾਊਗਾ ਕਬੀਰ ਦੀ ਥਿਤੀ ਗੌੜੀ ਚ ਗੌੜੀ ਰਾਗ ਵਿੱਚ ਜੋ ਥਿਤਾ ਲਿਖਿਆ ਸੱਤੇ ਸੱਚ ਕਰ ਬਾਚਾ ਜਾਣ ਸੱਤਵੇਂ ਨੰਬਰ ਤੇ ਜਿਹਨੂੰ ਸੱਤੇ ਕਹਿੰਦੇ ਨੇ ਇੱਥੇ ਨੰਬਰ ਲਿਖੇ ਨੇ ਸਾਤੇ ਸੱਚ ਕਰ ਬਾਚਾ ਜਾਣ ਆਤਮ ਰਾਮ ਲਿਓ ਪ੍ਰਵਾਨ ਆਤਮ ਹੈ ਇਹੀ ਰਾਮ ਹੈ ਤੇਰੇ ਅੰਦਰ ਸਭ ਸਭਾ ਦਾ ਰਾਮ ਬੋਲ ਹੈ ਰਾਮ ਜੋ ਅੰਦਰ ਬੋਲਦਾ ਤੇਰੇ ਆਤਮ ਰੂਪ ਹੈ ਜੇ ਤੇਰਾ ਬੋਲ ਹੈ ਉਹ ਰਾਮ ਹੈ ਕਹੋ ਕਬੀਰ ਤੂੰ ਰਾਮ ਕੀ ਅਰਥ ਜਿਹੜਾ ਬਾਹਰ ਹੈ ਰਾਮ ਕੀ ਅਣਸ ਹੈ ਜਿਹੜਾ ਅੰਦਰ ਹੈ ਰਾਮ ਹੈ ਦੋਹਾਂ ਨੂੰ ਇੱਕ ਕਰ ਦੋ ਦੋ ਇੱਕ ਨੇ ਜੋ ਅਣਸ ਥੋੜੀ ਬਾਹਰ ਹੈ ਜਦ ਇਹ ਰਾਮ ਦੇ ਨਾਲ ਜਾ ਨੂੰ ਉਹ ਪੂਰਨ ਪੁਰਖ ਹੋ ਜਾਊਗਾ ਪੂਰਨ ਪੁਰਖ ਅਚੁੱਤ ਅਵਨਾਸ਼ੀ ਅਵਨਾਸ਼ੀ ਹੋ ਜਾਊਗਾ ਜਸ ਬੇਦ ਪ੍ਰਾਣੀ ਇਸੇ ਦਾ ਜਸ ਗਾਇਆ ਬੇਦ ਪ੍ਰਾਣਾ ਚ ਹੋਰ ਕਿਸੇ ਪਰਮੇਸ਼ਰ ਦਾ ਨਹੀਂ ਗਾਇਆ ਤਾਂ ਪਰੇ ਹੈ ਸੰਸਾਰ ਤੋਂ ਉਹਦਾ ਕਾਲਾ ਜਸ ਹੈ ਜਸ ਤਾਂ ਇੱਕ ਦਾ ਸੱਚਖੰਡ ਸਾਰੇ ਇੱਕ ਇੱਕ ਨੇ ਉਹ ਇੱਕ ਦਾ ਜਸ ਹੈ ਜਿਹੜਾ ਸਾਬਤ ਸੂਰਤ ਦਸਤਾਰ ਸਰਾ ਅਨਾਨਕ ਨੇ ਜਸ ਕੀਤਾ ਕਬੀਰ ਭਗਤ ਨੇ ਜਸ ਕੀਤਾ ਇਹ ਸੰਸਾਰ ਦਾ ਰਿਹਾ ਸੰਸਾਰ ਜਿਹੜਾ ਜਸ ਗਾ ਰਿਹਾ ਉਹ ਇੱਕ ਦਾ ਹੀ ਕੀਤਾ ਹੋਇਆ ਜਸ ਹੈ ਉਹਨੇ ਜਿਹੜਾ ਬਿਨਾਂ ਕੰਨਾਂ ਤੋਂ ਸੁਣਨ ਵਾਲਾ ਉਹ ਤਾਂ ਉਹਨਾਂ ਨੂੰ ਸੁਣਿਆ ਸੀ ਸੰਸਾਰ ਨੂੰ ਨਹੀਂ ਸੁਣਦਾ ਵੇਦ ਪੁਰਾਣਾ ਚ ਜਿਹੜਾ ਗਾਇਆ ਹੋਇਆ ਉਹ ਇੱਕ ਦਾ ਗਾਇਆ ਹੋਇਆ ਉਹ ਬੰਦੇ ਦਾ ਹੀ ਗਾਇਆ ਹੋਇਆ ਬੰਦੇ ਦੇ ਰੂਪ 'ਚ ਆਇਆ ਬੰਦੇ ਦੇ ਰੂਪ 'ਚ ਇੱਕ ਹੋਇਆ ਉਹ ਅਬਨਾਸ਼ੀ ਵੀ ਹੋ ਗਿਆ ਜਮਨ ਮਨ ਤੋਂ ਪਰੇ ਵੀ ਹੋ ਗਿਆ ਹੈ ਉਹ ਜਮਨ ਮਨ ਤੋਂ ਪਹਿਲਾਂ ਤੇ ਪਰੇ ਹੈ ਤਾਂ ਜੀਵ ਤਾਂ ਜਾਂਦਾ ਮਰਦਾ ਹੈ ਨਹੀਂ ਵੇਦ ਪ੍ਰਾਣ ਦੇ ਵਿੱਚ ਇਸੇ ਦਾ ਜਸ ਗਾਇਆ ਹੋਇਆ ਹੈ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਇਹ ਟੋਲਦਾ ਸੀ ਤੇਰਾ ਨਿਰਾਕਾਰ ਨੂੰ ਤੇਰਾ ਘਰ ਨੂੰ ਬਾਹਰ ਟੋਲਦਾ ਘਰ ਤਾਂ ਤੂੰ ਆਪੇ ਆਪਣੇ ਆਪ ਨੂੰ ਟੋਲ ਲੈਂਦਾ ਤੂੰ ਪੁੱਛੇ ਵੀ ਤੂੰ ਤੇਰਾ ਘਰ ਆਪ ਘਰ ਦੀ ਹੈ ਉਹ ਸ਼ਰੀਰ ਥੋੜੀ ਹੈ ਤੂੰ ਨਿਰਾਕਾਰ ਹੈ ਜਦ ਤੂੰ ਜਾਏਗਾ ਕੋਈ ਦੇਖ ਲੂ ਤੈਨੂੰ ਜਿਹੜੇ ਗਏ ਨੇ ਤੇਰੇ ਸਾਹਮਣੇ ਤੂੰ ਦੇਖੇ ਨੇ ਉਹ ਫਿਰ ਸਾਰੇ ਸੀ ਉਹ ਗੁਰਬਾਣੀ ਨੇ ਹੋਰ ਕੁਝ ਕਿਹਾ ਕਿਸੇ ਦਾ ਦਰਸ਼ਨ ਨਹੀਂ ਕਰਨਾ ਆਤਮ ਦਰਸ਼ਨ ਕੋ ਨਾਨਕ ਬਿਨ ਆਪਾ ਚੀਨੈ ਨਾ ਭਰਮ ਕੀ ਕਾਈ ਆਪਾ ਖੋਜੇ ਤੇ ਬਿਨਾ ਭਰਮ ਨਹੀਂ ਮਿਟਣਾ ਇੱਕ ਦਾ ਇੱਕ ਦਾ ਰੱਬ ਦਾ ਭਰਮ ਬਣਿਆ ਰਹੂਗਾ ਲੋਕਾਂ ਨੂੰ ਜਿਹੜੇ ਹੋਰ ਕੁਝ ਖੋਜਣਗੇ ਆਪਾਂ ਨਹੀਂ ਖੋਜਣਗੇ ਉਹਨਾਂ ਦਾ ਭਰਮ ਨਹੀਂ ਮਿਟਣਾ ਉਹਨਾਂ ਬੱਤਾਂ ਦਾ ਭਰਮ ਨਹੀਂ ਮਿਟਣਾ ਉਹਨਾਂ ਬੱਦਿਆਂ ਦਾ ਭਰਮ ਨਹੀਂ ਮਿਟਣਾ ਜਿਹੜੇ ਆਪਾਂ ਨਹੀਂ ਖੋਜਣਗੇ ਨੋਵੇਂ ਪਾਸ਼ਾ ਨੇ ਅਖੀਰ ਚ ਕਹਿਤੀ ਇਹ ਗੱਲ ਇਹ ਭਰਮ ਕੀ ਕਾਈ ਨਹੀਂ ਮਿਟਣੀ ਭਾਈ ਆਪਾਂ ਖੋਜੇ ਤੇ ਬਿਰੋ ਨਾਨਕ ਅਗਨੀ ਮਰੇ ਸਤਿਗੁਰ ਕੇ ਭਾਣੇ ਨਾਲ ਕਹਿੰਦਾ ਜਿਹੜੀ ਅਗਨ ਕਹਿੰਦੇ ਹੋ ਤੁਸੀਂ ਦੁਬਾਰੀ ਹੈ ਤਾਂ ਉਹਦੇ ਭਾਣੇ ਚੱਲੋਗੇ ਅਗਨ ਮਿਟ ਜੂਗੀ ਜੇ ਭਾਣੇ ਚੱਲੋ ਜੇ ਭਾਣੇ ਚ ਨਹੀਂ ਜਾਂਦੇ ਤਾਂ ਹੀ ਗੁੱਸਾ ਹੁੰਦਾ ਵਿਆਹ ਕਿਉਂ ਹੋ ਗਿਆ ਕਿਉਂ ਹੋ ਗਿਆ ਕਿਉਂ ਨਹੀਂ ਹੋਇਆ ਕਿਸੇ ਤੇ ਖਰਾਬ ਵੀ ਹੋ ਗਿਆ ਫਿਰ ਉਹਦਾ ਕਸੂਰ ਨਹੀਂ ਹੈ ਕਿਸੇ ਤੇ ਕਿਸੇ ਨੇ ਤੁਹਾਡਾ ਨੁਕਸਾਨ ਕਰਤਾ ਉਹ ਤੇ ਗੁੱਸਾ ਹੋਣਾ ਹੀ ਨਹੀਂ ਤੁਹਾਨੂੰ ਜੇ ਤੁਸੀਂ ਇਹ ਮੰਨ ਕੇ ਚੱਲੋਗੇ ਨਾ ਜਨਤਾ ਦੇ ਬਸ ਕੁਛ ਨਹੀਂ ਸਭ ਚੱਲੇ ਚਲਾਏ ਫਿਰ ਉਸਾ ਕਿਉਂ ਆਊਗਾ ਉਸਾ ਤਾਂ ਉਸਨੇ ਜਿਹੜਾ ਹੁੰਦਾ ਜਿੰਨਾ ਚ ਸੁਣੀ ਹੈ ਗੱਲ ਬੰਦੀ ਹੈ ਜੀ ਸੁਣੀ ਅਰ ਬਹਿ ਗਏ